ਤੁਰਕ ਤਰੀਕਤ ਜਾਣੀਐ Hindu ਵੇਦ ਪ੍ਰਾਨ ਤੁਰਕ ਜਿਹੜੇ ਨੇ ਉਹ ਗਿਆਨ ਹਾਸਲ ਕਿੱਥੋਂ ਕਰਦੇ ਨੇ ਉਹਨਾਂ ਦਾ ਇੱਕ ਤਰੀਕਤ ਗ੍ਰੰਥ ਹੈ ਤਰੀਕਤ ਕਿਤਾਬ ਹੈ ਤਰੀਕਤ ਤੋਂ ਹਕੀਕਤ ਤੱਕ ਜਾਂਦੇ ਨੇ ਉਹ ਹਕੀਕਤ ਸੱਚ ਹੈ ਤਰੀਕਤ ਤੋਂ ਹਕੀਕਤ ਤੱਕ ਪਹੁੰਚਣਾ ਉਹਨਾਂ ਦਾ ਆਪਣਾ ਤਰੀਕਾ ਹੈ ਸਾਡਾ ਵੀ ਅਸੀਂ ਸੰਤੋਖ ਤੋਂ ਸੱਚ ਤੱਕ ਪਹੁੰਚਣ ਕਿਉਂਕਿ ਸੱਚ ਤੱਕ ਪਹੁੰਚਣ ਵਾਸਤੇ ਸੰਤੋਖ ਦੀ ਸੀੜੀ ਤੇ ਖੜਨਾ ਜ਼ਰੂਰੀ ਹੈ ਸੰਤੋਖ ਦੀ ਸੀੜੀ ਕਿੱਥੇ ਹੈ ਜਿੱਥੇ ਮਾਇਆ ਦਾ ਸਿਰ ਹੈ ਨਾ ਉਹ ਸੰਤੋਖ ਹੈ ਮਾਇਆ ਦੇ ਪੈਰ ਰੱਖਣਾ ਮਾਇਆ ਦੇ ਉੱਤੇ ਗੋਲਕ ਤੇ ਪੈਰ ਰੱਖ ਕੇ ਗੁਰੂ ਤੱਕ ਪਹੁੰਚਿਆ ਜਾਊਗਾ ਗੋਲਕ ਮਾਇਆ ਜਿੰਨਾ ਚਿਰ ਗੁਰੂ ਦੇ ਸਿੱਖ ਦੇ ਵਿਚਾਲੇ ਗੋਲ ਕਰੂ ਗੁਰੂ ਤੱਕ ਸਿੱਖ ਨਹੀਂ ਪਹੁੰਚ ਸਕਦਾ ਮਾਇਆ ਵਿਚਾਲੇ ਸੰਤੋਖ ਕੀ ਹੈ ਸੰਤੋਖ ਮਾਇਆ ਦੀ ਭੁੱਖ ਨਹੀਂ ਹੈ ਸੰਤੋਖ ਦਾ ਮਤਲਬ ਹੈ ਸੰਸਾਰ ਦੀ ਕਿਸੇ ਵਸਤੂ ਦੀ ਭੁੱਖ ਨਹੀਂ ਹੈ ਤੂੰ ਭੁੱਖਾ ਰੱਖ ਨਾ ਰੱਖ ਦੁੱਖ ਦੇ ਸੁੱਖ ਦੇ ਕੋਈ ਮਤਲਬ ਨਹੀਂ ਇਸ ਗੱਲ ਤੇ ਜੇ ਦੁੱਖ ਦੇ ਸੇ ਰਾਧੀ ਸੁਖ ਵੀ ਤੁਝੇ ਆਈ ਜੇ ਭੁੱਖ ਦੇ ਤੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਜਮਾ ਵਿਚਾਰ ਹੋ ਗਿਆ ਢੀੜੇ ਹੋ ਗਿਆ ਢੀਠ ਹੋਏ ਤੇ ਬਿਨਾ ਨਾਮ ਨਹੀਂ ਮਿਲਣਾ ਢੀਠ ਹੋਏ ਮੰਗੋ ਤਾਂ ਹੀ ਲਿਖਿਆ ਢੀਠ ਹੋਏ ਤੇ ਮੰਗੇ ਤਾਂ ਨਾਮ ਮਿਲਣਾ ਬਿਨਾ ਢੀਠ ਹੋਏ ਤੇ ਨਹੀਂ ਮਿਲਣਾ ਜੇ ਦੁਆ ਤਾਂ ਜੇ ਲੱਡੂ ਗਏ ਫਿਰ ਨਹੀਂ ਮਿਲਣਾ ਉਹਨਾਂ ਦੀ ਪਿਆ ਲੱਡੂ ਤਾਂ ਛੱਡਣ ਨੂੰ ਤਿਆਰ ਨਹੀਂ ਇੱਛਾ ਛੱਡਣੀ ਹੈ ਲੱਡੂ ਦੀ ਲੱਡੂ ਛੱਡਣ ਦੀ ਲੋੜ ਨਹੀਂ ਮਰਨ ਮਾਇਆ ਦੇ ਵਿੱਚ ਕੋ ਸਰੀਰ ਵੀ ਤਾਂ ਮਾਇਆ ਦਾ ਹੀ ਹੈ ਸਰੀਰ ਦੀ ਮਾਇਆ ਮਤਲਬ ਹੈ ਦੁੱਖ ਸੁੱਖ ਤੇਰੇ ਹੁਕਮ ਨਾਲ ਮਿਲਣਾ ਜੋ ਕਈ ਵਾਰ ਰਾਜਾ ਨੂੰ ਵੀ ਰੋਟੀ ਨਹੀਂ ਮਿਲਦੀ ਕਿਉਂਕਿ ਉਹਨਾਂ ਦੇ ਰੋਟੀ ਦਾ ਘਾਟਾ ਹੁੰਦਾ ਟਾਈਮ ਨਹੀਂ ਮਿਲਦਾ ਖਾਣ ਦਾ ਕੋਲ ਹੁੰਦੀ ਨਹੀਂ ਖਾ ਸਕਦੇ ਕਈ ਵਾਰ ਨਾਲ ਲਈ ਫਿਰ ਜਾਣਗੇ ਕਹਿੰਦੇ ਟਾਈਮ ਨਹੀਂ ਮਿਲਿਆ ਘਰ ਲੈ ਆਉਂਦੇ ਰੋਟੀ ਮੋੜ ਕੇ ਹੁਕਮ ਨਹੀਂ ਹੋਇਆ ਅਸਲ ਦੇ ਵਿੱਚ ਹੁਕਮ ਨਹੀਂ ਹੋਇਆ ਹੁਕਮ ਦੇ ਬਿਨਾਂ ਕੁਝ ਨਹੀਂ ਖਾ ਸਕਦੇ ਜਾਂ ਦਾਣੇ ਨਾਲ ਕਾ ਸੱਚੀ ਜਿਆਦਾ ਹੋਣ ਨਾਲ ਤਾਂ ਨਹੀਂ ਖਾ ਸਕਦੇ ਕਹਿ ਸਕਦੇ ਕੋਲ ਹੋਵੇ ਉਹ ਵੀ ਨਹੀਂ ਖਾ ਸਕਦਾ ਕੋਈ ਐਸੀ ਉਹ ਗੱਲ ਹੋਵੇ ਖਾਣਾ ਖਾਂਦਾ ਜਦੇ ਉੱਠ ਕੇ ਤੁਰ ਪੈਂਦਾ ਹੈ ਰੋਟੀ ਬੁਰਕੀ ਮੂੰਹ ਜੇ ਫੁੱਲਣ ਲੱਗ ਜਾਂਦੀ ਹੈ ਆਪਣੇ ਵਾਸ ਕੁਝ ਨਹੀਂ ਹਾਲਾਤ ਕੀ ਕਿਹੜੇ ਵੇਲੇ ਸੁਣ ਲੈਣੇ ਨੇ ਕੋਈ ਪਤਾ ਨਹੀਂ ਤੇ ਸੁਖ ਔਰ ਦੁੱਖ ਅਸੀਂ ਦੁੱਖਾਂ ਤੋਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੀ ਪ੍ਰਕਿਰਿਆ 'ਚ ਲੱਗੇ ਰਹਿੰਦੇ ਵੀ ਦੁੱਖ ਹੋਵੇ ਹੀ ਨਾ ਸੁੱਖ ਦੇ ਯਤਨ ਕਰਦੇ ਰਹਿੰਦੇ ਨੌਵੇਂ ਪਾਸ਼ਾ ਨੇ ਤਾਂ ਹੀ ਲਿਖਿਆ ਯਤਨ ਬਹੁਤ ਸੁੱਖ ਕੋ ਕੀਓ ਦੁੱਖ ਕੋ ਕੀਓ ਨਾ ਕੋਈ ਯਤਨ ਨਹੀਂ ਦੁੱਖ ਦਾ ਕੀਤਾ ਪਰ ਦੁੱਖ ਜ਼ਿਆਦਾ ਨੇ ਬਿਨਾਂ ਯਤਨ ਤੇ ਹੀ ਆਈ ਜਾਂਦੇ ਨੇ ਸੁੱਖ ਵੀ ਨਹੀਂ ਆਇਆ ਯਤਨ ਜੇ ਕੋਈ ਯਤਨ ਨਾ ਹੁੰਦਾ ਹੁੰਦਾ ਤਾਂ ਬਿਨਾਂ ਯਤਨ ਤੇ ਸੁੱਖ ਕਿਵੇਂ ਆ ਗਏ ਸੋਖਾਰ ਦੁੱਖ ਬਿਨਾਂ ਜਤਨ ਤੇ ਆਉਣਗੇ ਇਹ ਹੁਕਮ ਨਾ ਹੋਣਗੇ ਜਤਨ ਨਾਲ ਸਾਡੇ ਨਾਲ ਸੁਖ ਆਵੇ ਨਾ ਦੁੱਖ ਤੇ ਦੁੱਖ ਆਏ ਉਹਦੇ ਭਾਣੇ ਨਾਲ ਆਏ ਨਾ ਤੇ ਜਿੰਨੇ ਸੁਖ ਆਏ ਉਹ ਵੀ ਉਹਦੇ ਭਾਣੇ ਨਾਲ ਆਏ ਨੇ ਉਹਦੀ ਇੱਛਾ ਨਾਲ ਆਏ ਨੇ ਤੇ ਸਾਰਿਆਂ ਨੂੰ ਦੁੱਖ ਤੇ ਸੌਗਾ ਫੇਰ ਦਿੰਦਾ ਹੋ ਜਿੰਨੇ ਕੋਲ ਬਚਾਉਣੇ ਤੇ ਸੁਖ ਬਚਾ ਲੈ ਜਿਹਨੇ ਕਬੂਟੇ ਵਿਛਾਉਣ ਦੇ ਬਾਕੀ ਦੇ ਸੋਗਾ ਮਾਰਤਾ ਖੇਚ ਜਿਹਨੇ ਸੁਖ ਸਾਨੂੰ ਦੇਣੇ ਦੇ ਦਿੱਤੇ ਸ਼ਾਇਦ ਤਾਂ ਨਹੀਂ ਦਿੱਤੇ ਸੁਖਾਂ ਚ ਉਹਨੂੰ ਭੁੱਲ ਜਾਈਦਾ ਜੇ ਸੁਖ ਜ਼ਿਆਦਾ ਦੇ ਦਈਏ ਨੂੰ ਇਹ ਮੇ ਤੋਂ ਵਿਛੜ ਜੂ ਤਾਂ ਨਹੀਂ ਦਿੰਦਾ ਸੁਖ ਇਹ ਉਲਟੇਰਾ ਪੈ ਜੂ ਸੁਖ ਦੇ ਵਿੱਚ ਸੇਵਣ ਦੀ ਇੱਛਾ ਹੀ ਨਹੀਂ ਹੁੰਦੀ ਸੁੱਖ 'ਚ ਭੁੱਲ ਜਾਂਦਾ ਹੈ ਦੁੱਖ 'ਚ ਯਾਦ ਰੱਖਦਾ ਇਸ ਕਰਕੇ ਦੁੱਖ ਦਿੰਦਾ ਵੀ ਇਹਨਾਂ ਨੂੰ ਯਾਦ ਰਹੇ ਜੇ ਤਾਂ ਇਸ ਦ੍ਰਿਸ਼ਟੀਕੋਣ ਤੋਂ ਦੇਖੀਏ ਫਿਰ ਤਾਂ ਦੁੱਖ ਠੀਕ ਨੇ दारू ਹੈ ਫਿਰ ਤਾਂ ਸੁਖ ਰੋਗ ਹੈ ਜੇ ਦ੍ਰਿਸ਼ਟੀਕੋਣ ਤੋਂ ਨਾ ਦੇਖੀਏ ਅਸੀਂ ਮਨੁੱਖਾਂ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਫਿਰ ਅਸੀਂ ਸੁਖਾਂ ਦੀ ਮੋਰ ਭਜੇ ਫਿਰਾਂਗੇ ਰੋਗ ਖਰੀਦਾਂਗੇ ਜਿੰਨੇ ਜ਼ਿਆਦਾ ਅਮੀਰ ਨੇ ਜ਼ਿਆਦਾ ਰੋਗੀ ਨੇ ਬੜੇ ਬੜੇ ਜੋ ਦੀਸੇ ਰੋਗ ਤੇਰੇ ਕੋ ਵਿਆਪੇ ਚਿੰਤਾ ਰੋਗ ਚਿੰਤਾ ਰੋਗ ਤੋਂ ਵੀ ਬੜੇ ਬੜੇ ਰੋਗ ਪੈਦਾ ਹੁੰਦੇ ਨੇ ਚਿੰਤਾ ਤੋਂ ਬਹੁਤ ਜਿਹੜੇ ਜ਼ਿਆਦਾ ਵੱਡੇ ਰੋਗ ਨੇ ਜਿਹੜੇ ਲਾ ਇਲਾਜ ਨੇ ਆ ਬਹੁਤ ਪੈਸਾ ਖਰਚ ਹੁੰਦਾ ਹੈ ਉਹ ਚਿੰਤਾ ਕਰਕੇ ਅਮੀਰਾਂ ਨੂੰ ਜ਼ਿਆਦਾ ਹੁੰਦਾ ਉਹਨਾਂ ਨੂੰ ਚਿੰਤਾ ਜ਼ਿਆਦਾ ਹੁੰਦੀ ਬੜੇ ਲੋਕਾਂ ਨੂੰ ਜ਼ਿਆਦਾ ਹੁੰਦੀ ਜੇ ਤਾਂ ਇਸ ਤਰੀਕੇ ਨਾਲ ਸੋਚੀਏ ਤਾਂ ਤਾਂ ਦੁੱਖਾਂ ਤੋਂ ਅਸੀਂ ਸ਼ਿਕਵੇ ਕੋਈ ਨਹੀਂ ਰਹਿੰਦਾ ਪਰਮੇਸ਼ਰ ਦੇ ਤੋਂ ਸਾਹਿਬ ਸ਼ਿਕਾਇਤ ਕੋਈ ਨਹੀਂ ਰਹਿੰਦੀ ਤਾਂ ਕਿ ਜੇ ਦੁੱਖ ਦੇ ਤਾਂ ਤੁਝੇ ਰਾਤੀ ਸੁਖ ਵੀ ਤੁਝੇ ਕਿ ਸੁਖ ਜੇ ਤੈ ਦੇਤਾ ਤਾਂ ਉਹਨੂੰ ਮੈਂ ਇਹ ਵੀ ਨਹੀਂ ਕਹਿ ਸਕਦਾ ਜੀ ਦੁੱਖ ਦੇ ਦੇ ਕਿ ਮੇਰੀ ਮਰਜ਼ੀ ਹੋ ਗਈ ਉੱਥੇ ਮਰਜ਼ੀ ਮੇਰੀ ਕੋਈ ਨਹੀਂ ਤੂੰ ਜੋ ਦੇ ਠੀਕ ਹੈ ਸੁਖ ਦੇ ਦੇ ਹੈ ਦੁੱਖ ਦੇ ਤੁਰਕ ਤਰੀਕਤ ਤੇ ਜਾਣੀ ਹੈ ਤੁਰਕ ਜਿਹੜੇ ਨੇ ਮੁਸਲਮਾਨ ਨੇ ਤਰੀਕਤ ਉਹਨਾਂ ਦੀ ਕਿਤਾਬ ਹੈ ਉਹ ਚੋਂ ਗਿਆਨ ਹਾਸਲ ਕਰਦੇ ਨੇ ਆਪਣੇ ਧਰਮ ਦਾ ਹਿੰਦੂ ਵੇਦ ਪੁਰਾਣ ਹਿੰਦੂ ਵੇਦ ਗਿਆਨ ਪੜਦੇ ਨੇ ਪੁਰਾਣਾ ਚੋਂ ਦੇਖੋ ਜਿੱਥੇ ਵੇਦ ਪਹਿਲਾਂ ਉਹ ਪੁਰਾਣ ਬਾਅਦ ਚ ਨਾ ਉੱਥੇ ਗਿਆਨ ਪੁਰਾਣ ਦਾ ਵੇਦ ਦਾ ਜੇ ਗਿਆਨ ਪੜਦੇ ਤਾਂ ਗੱਲ ਹੋਰ ਸੀ ਨਾਲ ਪ੍ਰਾਣ ਲਾ ਉਹ ਪ੍ਰਾਣਾਂ ਨੇ ਦੇਖਿਆ ਹੀ ਹੁੰਦਾ ਪ੍ਰਾਣਾਂ ਨੇ ਆਦਮੀ ਨਾਲ ਜੋੜਤਾ ਭਗਵਾਨ ਆਦਮੀ ਨੂੰ ਬਣਾ ਕੇ ਅਸਲ ਜੇ ਭਗਵਾਨ ਦੇ ਅਰਥ ਪਰਮੇਸ਼ਰ ਕਰਦਾ ਪਰਮੇਸ਼ਰ ਨਾਲ ਭਗਵਾਨ ਦੇ ਵਿੱਚ ਫਰਕ ਮਟਾਤਾ ਭਗਵਾਨ ਨੂੰ ਇਹ ਤਾਂ ਭਾਗਿਆਵਾਨ ਰਹਿਣ ਦਿੰਦੇ ਚੰਗੀ ਕਿਸਮਤ ਵਾਲਾ ਇੱਥੇ ਇੱਜ਼ਤ ਬਚਾ ਕੇ ਲੈ ਗਿਆ ਆਪਣੇ ਘਰ ਆ ਗਿਆ ਜੋ ਕੰਮ ਕਰਨਾ ਆਇਆ ਸੀ ਖੱਟ ਕੇ ਲੈ ਗਿਆ ਫਿਰ ਤਾਂ ਅਰਥ ਠੀਕ ਸੀ ਉਹਨਾਂ ਨੇ ਭਗਵਾਨ ਨੂੰ ਪਰਮੇਸ਼ਰ ਬਣਾਤਾ ਪਰਮੇਸ਼ਰ ਦਾ ਖਤਮ ਹੀ ਕਰਤਾ ਕੰਮ ਨਿਰਾਕਾਰ ਦਾ ਫਟਾ ਹੀ ਪਹੁੰਚਦਾ ਤੇ ਹੁੰਦਾ ਹੀ ਨਹੀਂ ਲੋੜ ਹੀ ਨਹੀਂ ਉਹਦੀ ਭਗਵਾਨ ਕੌਣ ਹੈ ਕ੍ਰਿਸ਼ਨ ਹੈ ਚੰਦਰ ਹੈ ਬੰਦਿਆਂ ਦਾ ਕੇ ਜੋੜ ਆਦਮੀ ਦੇ ਉੱਤੇ ਟੇਕ ਕਰਦੇ ਕੀ ਟੇਕ ਵਰਤੀ ਸਮਝਾਉਣ ਬਸ ਹਾਂਜੀ ਮਨ ਸਮਝਾਉਣ ਨੂੰ ਕਾਰਨੇ ਕਛੂਕ ਹੈ ਗਿਆਨ ਇਸ ਕਰਕੇ ਮਨ ਸਮਝਾਉਣ ਵਾਸਤੇ ਸਾਰੇ ਗਿਆਨ ਪੜਦੇ ਨੇ ਪਹਿਲੀ ਸਟੇਜ ਮਨ ਸਮਝਾਉਣ ਵਾਸਤੇ ਪ੍ਰਾਣਾ ਵੀ ਗਿਆਨ ਹੈ ਪਰ ਪ੍ਰਾਣਾ ਗਿਆਨ ਮਨ ਸਮਝਾਉਣ ਵਾਸਤੇ ਤਾਂ ਕਾਫੀ ਹੈ ਉਹ ਤੋਂ ਗਾਹਾਂ ਦਾ ਗਿਆਨ ਨਹੀਂ ਹੈ ਫਿਰ ਇੱਕ ਹੋਰ ਇੱਕ ਹੋਏ ਦਾ ਉਗ ਬਿਆਨ ਮਨ ਜਿੱਤਣ ਦਾ ਗਿਆਨ ਨਹੀਂ ਹੈ ਸਮਝਾਉਣ ਦਾ ਗਿਆਨ ਤਾਂ ਹੈ ਕਿਸੇ ਹੱਦ ਤੱਕ ਚੰਗੇ ਕੰਮ ਕਰੋ ਇਹ ਕਰੋ ਉਹ ਕਰੋ ਪਰ ਪੂਰਾ ਸਤ ਸੰਤੋਖ ਵਾਲਾ ਗਿਆਨ ਨਹੀਂ ਹੈ ਪ੍ਰੋਸੇ ਦੀ ਬਜਾਏ ਸ਼ਰਧਾ ਨੇ ਲੈ ਲਈ ਹਿੰਦੂਆਂ ਦੀ ਗੱਲ ਕਰਦੇ ਆ ਪੁਰਾਣਾ ਦੇ ਵਿੱਚ ਸ਼ਰਧਾ ਜਾ ਕੇ ਠਗੀਆਂ ਮਾਰੀਆਂ ਨੇ ਦਾਨ ਕਰਾਇਆ ਨੇ ਜੇ ਦਾਨ ਕਰਦਾ ਹੈ ਤਾਂ ਆਪਣਾ ਮੰਨ ਕੇ ਕਰਦਾ ਨਾ ਵੀ ਮੇਰਾ ਤਨ ਮਨ ਤਾਂ ਸੌਂਪਿਆ ਨਹੀਂ ਗੁਰ ਕੋ ਇਹ ਤਾਂ ਗੁਰੂ ਆਪ ਬਣ ਗਏ ਸਾਨੂੰ ਦੇ ਡਿਫੈਕਟਿਵ ਗਿਆਨ ਬੇਦ ਦਾ ਗਿਆਨ ਠੀਕ ਸੀ ਬੇਦਾ ਮੈਂ ਨਾਮ ਉਤਮ ਸੋ ਸੁਣੇ ਨਹੀਂ ਨਾਮ ਨੂੰ ਉਤਮ ਛੱਡ ਕੇ ਨਾਮ ਦਾ ਡੁਪਲੀਕੇਟ ਬਣਾ ਲਿਆ ਰਾਮ ਰਾਮ ਹਰੀ ਹਰੇ ਗੋਬਿੰਦ ਗੋਬਿੰਦ ਹੈ ਜੋ ਇੱਕ ਲਫ਼ਜ਼ ਨੂੰ ਲੈ ਲੋ ਰਟੀ ਜਾਓ ਰਿਜ਼ਲਟ ਉਹਦਾ ਕੀ ਰਿਜ਼ਲਟ ਕੁਝ ਨਹੀਂ ਜੇ ਰਿਜ਼ਲਟ ਇਹਦਾ ਹੈ ਇਹਦਾ ਤਾਂ ਹੂ ਦਾਨ ਦਾ ਰਿਜ਼ਲਟ ਹੈ ਕੁਝ ਉਹ ਕਹਿੰਦੇ ਇਸ਼ਨਾਨ ਕਰੋਗੇ ਰਿਜ਼ਲਟ ਹੈ ਕੁਝ ਤੀਰਥ ਯਾਤਰਾ ਦਾ ਰਿਜ਼ਲਟ ਹੈ ਕੁਝ ਫਿਰ ਇਹ ਦੂਏ ਚੀਜ਼ਾਂ ਦੀ ਕੀ ਲੋੜ ਹੈ ਜੇ ਨਾਮ ਦਾ ਰਿਜ਼ਲਟ ਹੈ ਸਾਡੇ ਕੁਝ ਵੀ ਨਹੀਂ ਬਾਕੀ ਇਕੱਲੇ ਨਾਮ ਦਾ ਰਿਜ਼ਲਟ ਮਿਲਦਾ ਸਿੱਖੀ ਕੋਈ ਚੀਜ਼ ਨਹੀਂ ਸਕਦੀ ਸੰਤੋਖ ਕਰਨਾ ਮਾਇਆ ਤੋਂ ਉੱਪਰ ਉੱਠਣਾ ਮਾਇਆ ਤੋਂ ਉੱਪਰ ਉੱਠ ਕੇ ਫਿਰ ਨਾਮ ਦਾ ਪਤਾ ਲੱਗਣਾ ਨਾਮ ਹੁੰਦਾ ਕੀ ਮਾਇਆ ਦੀ ਕੋਈ ਚੀਜ਼ ਨਹੀਂ ਮੰਗਣੀ ਮਾਇਆ ਦੀ ਕੋਈ ਵਸਤੂ ਬਿਨ ਤੋਂ ਦਹੋਰ ਜੇ ਮੰਗਣਾ ਫਿਰ ਕੀ ਰਹਿ ਗਿਆ ਤੇਰੀ ਛੱਡ ਮੰਗਣੀ ਤੈਨੂੰ ਮੰਗਣਾ ਤੇਰੇ ਚਰਨ ਮੰਗਣੇ ਨੇ ਤੇਰੇ ਚਰਨਾਂ ਦਾ ਆਸਰਾ ਮੰਗਣਾ ਤੇਰੀ ਰੱਖਿਆ ਮੰਗਣੀ ਹੈ ਤੇਰਾ ਸੰਗ ਬਸਾਥ ਮੰਗਣਾ ਬਸ ਜੇ ਤੂੰ ਹੀ ਮੰਗ ਲਿਆ ਤੂੰ ਮੇਰਾ ਮੈਂ ਤੇਰਾ ਫੇ ਮੰਗਣਾ ਤੂੰ ਸੰਗ ਜੋੜ ਅਵਰ ਸੰਗ ਜੋੜ ਮਾਇਆ ਨੂੰ ਤੋੜ ਕੇ ਝੂਠ ਨੂੰ ਤੋੜ ਕੇ ਸੱਚ ਨਾਲ ਜੋੜ ਲੈ ਇਹ ਜੁੜ ਜਵੇ ਮੇਰੀ ਝੂਠ ਨੂੰ ਟੁੱਟ ਜਵੇ ਇਹ ਬੰਦ ਝੂਠ ਨੂੰ ਟੁੱਟ ਜਵੇ ਮਨ ਮੰਨ ਜਵੇ ਇਹ ਸਭ ਕੁਝ ਛੱਡਣਾ ਮਨ ਸਮਝ ਜਵੇ ਕਿ ਮੇਰਾ ਨਹੀਂ ਕੁਝ ਵੀ ਮਨ ਮੰਨ ਲਵੇ ਵੀ ਮੇਰਾ ਕੁਝ ਨਹੀਂ ਸਭ ਕੁਝ ਹੈ ਤੇ ਜੋ ਕੁਝ ਹੈ ਸੋ ਤੇਰਾ ਬਸ ਮੰਨਣ ਦੀ ਗੱਲ ਹੈ ਹੋਰ ਤਾਂ ਕੁਝ ਮਨ ਮੰਨ ਗਿਆ ਮਨ ਮੰਨਿਆ ਤਾਂ ਹਰ ਜਾ ਜੇ ਮਨ ਇਹ ਮੰਨ ਗਿਆ ਤਾਂ ਉਦੋਂ ਗਾਂ ਹਰ ਬੈਠਾ ਹੈ ਮਾਇਆ ਤਾਂ ਅੱਗੇ ਹਰ ਸਰੀਰ ਤਾਂ ਕਹਾਂ ਨਹੀਂ ਹੈ ਜੇ ਸਰੀਰ ਤੋਂ ਗਾਂ ਚਲੇ ਗਏ ਮਾਇਆ ਤੋਂ ਗਾਂ ਚਲੇ ਗਏ ਫੇਰ ਹੈ ਜਾਤ ਵਿੱਚ ਜੋ ਜੋਤ ਹੈ ਨਾ ਸਰੀਰ ਦੇ ਵਿੱਚ ਜੋ ਸਰੀਰ ਤੋਂ ਗਾਹ ਜਾ ਕੇ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ ਪਹਿਲਾਂ ਤਾਂ ਸਰੀਰ ਨਹੀਂ ਘੜਾ ਛੱਡਦਾ ਸਰੀਰ ਦੀ ਭੁੱਖ ਸਰੀਰ ਦੇ ਦੁੱਖ ਸਰੀਰ ਦੀ ਚਿੰਤਾ ਸਰੀਰ ਦੀਆਂ ਬਿਮਾਰੀਆਂ ਸਰੀਰ ਦੀਆਂ ਲੋੜਾਂ ਇਹ ਤਾਂ ਉੱਪਰ ਹੈ ਉਹ ਤਾਂ ਇਹ ਹੈ ਸਰੀਰ ਦੀਆਂ ਲੋੜਾਂ ਇਹਦਾ ਮਤਲਬ ਨਹੀਂ ਪੂਰੀਆਂ ਨਹੀਂ ਕਰਦੀਆਂ ਇਹ ਹੁੰਦੀਆਂ ਨੇ ਨਹੀਂ ਹੁੰਦੀਆਂ ਜੋ ਹੁੰਦੀਆਂ ਠੀਕ ਹੈ ਜਿਵੇਂ ਹੁੰਦੀਆਂ ਨੇ ਠੀਕ ਹੈ ਪਰ ਇਹ ਤੋਂ ਗਾਂ ਵਾਲੀ ਚੀਜ਼ ਕਿਉਂ ਛੱਡੀ ਗਾਂ ਵਾਲੀ ਕਿਉਂ ਛੱਡੀ ਟਾਰਗੇਟ ਗਾਹੇ ਚਾਹੀਦਾ ਸਪਾਈ ਤੁਰਿਆ ਵੀ ਜਾਂਦਾ ਲੜਦਾ ਵੀ ਜਾਂਦਾ ਪੂਰੇ ਡਿਗਾ ਵੀ ਰੱਖਦਾ ਗੋਲੀ ਦਾ ਆਪਣੇ ਟਾਰਗੇਟ ਤੇ ਚਲਾਉਂਦਾ ਇਹ ਵੀ ਦੇਖਦਾ ਡਿਗ ਬਣਾ ਪਵੋ ਤੁਰਿਆ ਜਾਂਦਾ ਤੁਰਿਆ ਜਾਂਦਾ ਅੜਕ ਕੇ ਬਿਨਾਂ ਡਿੱਪਵਾ ਦੋ ਕੀ ਜਾਣਾ ਧਿਆਨ ਚਾਰ ਘੰਟੇ ਵੀ ਧਿਆਨ ਹੱਥ ਪੈਰ ਕਰ ਕੰਮ ਸਭ ਵੀ ਹੱਥ ਪੈਰ ਕਰ ਕੰਮ ਸਭ ਕੀ ਰੋਣਾ ਸਰੀਰ ਦਾ ਵੀ ਕੰਟਰੋਲ ਨਹੀਂ ਛੱਡਣਾ ਸਰੀਰ ਦਾ ਕੰਟਰੋਲ ਛੱਡ ਨਹੀਂ ਦੇਣਾ ਲੋ ਸਰਵਣੀ ਗੱਡੀ ਚੱਲਣੀ ਟਾਰਗੇਟ ਟਾਰਗੇਟ ਉੱਥੇ ਰੱਖੋ ਨਿਸ਼ਾਨਾ ਉੱਥੇ ਰੱਖੋ ਸਾਡਾ ਨਿਸ਼ਾਨਾ ਹੁੰਦਾ ਕੋਈ ਵੀ ਟਾਰਗੇਟ ਤੇ ਅਸੀਂ ਕੰਮ ਕਰਦੇ ਪੂਰਾ ਹੁੰਦਾ ਨਹੀਂ ਹੁੰਦਾ ਕੰਮ ਅਸੀਂ ਟਾਰਗੇਟ ਸਾਡਾ ਹੁੰਦਾ ਕੰਮ ਜਾਇ ਹੋਰ ਕਰਦੇ ਹਾਂ ਟਾਰਗੇਟ ਤੇ ਟਾਰਗੇਟ ਹੁੰਦਾ ਨਾ ਪਰ ਸੁਰਤੀ ਟਾਰਗੇਟ ਤੇ ਹੁੰਦੀ ਹਰ ਵਕਤ ਕਿਸੇ ਨੇ ਕੋਈ ਵਿਆਹ ਕਰਨਾ ਦੋ ਮਹੀਨੇ ਤਰੀਕ ਰੱਖਦੀ ਪਹਿਲ ਘੁੰਮਦੀ ਟਾਰਗੇਟ ਹੋਈ ਘੁੰਮਦਾ ਘੁੰਮਦਾ ਟਾਰਗੇਟ ਜੋ ਹੈ ਜਿੰਨਾ ਜਿੰਨਾ ਨਹੀਂ ਜਿੰਨਾ ਉਹ ਟਾਰਗੇਟ ਘੁੰਮੀ ਜਾਂਦਾ ਟਾਰਗੇਟ ਹੈ ਕੋਈ ਜੋ ਟਾਰਗੇਟ ਹੈ ਉਹ ਹਮੇਸ਼ਾ ਤੁਹਾਡਾ ਹਰ ਵਕਤ ਅੰਦਰ ਰਹੂਗਾ ਹੀ ਰਹੂਗਾ ਟਾਰਗੇਟ ਸੀ ਬਣਾਇਆ ਨਹੀਂ ਹੈ ਟਾਰਗੇਟ ਕੀ ਹੈ ਮੇਰਾ ਜ਼ਿੰਦਗੀ ਦਾ ਸਕੂਲਾਂ 'ਚ ਪੁੱਛਦੇ ਨੇ ਤੇਰਾ ਜ਼ਿੰਦਗੀ ਦਾ ਟਾਰਗੇਟ ਕੀ ਹੈ ਜਿਹੜੇ ਨੂੰ ਪੁੱਛਦੇ ਨੇ ਬਹੁਤ ਵੱਡਾ ਸਵਾਲ ਹੈ ਤੂੰ ਕੀ ਬਣਨਾ ਚਾਹੁੰਦਾ ਆਪਣੀ ਜ਼ਿੰਦਗੀ 'ਚ ਹਰ ਆਦਮੀ ਚਾਹੁੰਦਾ ਮੈਂ ਸਭ ਤੋਂ ਵੱਡਾ ਬਣਨਾ ਚਾਹੁੰਦਾ ਸੰਸਾਰ 'ਚ ਚਾਹੁੰਦਾ ਨਾ ਵਧੀਆ ਗੱਲ ਇਹ ਚਾਹੀਦਾ ਟਾਰਗੇਟ ਇਹੀ ਚਾਹੀਦਾ ਸਭ ਦਾ ਪਰ ਜੇ ਭਗਤ ਬਣ ਜਵੇ ਸਭ ਤੋਂ ਵੱਡਾ ਬਣ ਜੂ ਹੋਰ ਕੋਈ ਟਾਰਗੇਟ ਨਹੀਂ ਪੂਰਾ ਨਹੀਂ ਹੋਣਾ ਹੋਰ ਕਿਸੇ ਤਰੀਕੇ ਬਣਾ ਨਹੀਂ ਬਣਦਾ ਬੜੇ ਨਹੀਂ ਸਕਦਾ ਕੋਈ ਕਹਿੰਦੇ ਨਹੀਂ ਬਣਦਾ ਇੱਧਰ ਕੰਪੀਟੀਸ਼ਨ ਕੋਈ ਨਹੀਂ ਉਧਰ ਕੰਪੀਟੀਸ਼ਨ ਹੈ ਭਗਤਵਾਨ ਨੂੰ ਤਾਂ ਕਹਿੰਦੇ ਨਹੀਂ ਕੋਈ ਉਧਰ ਤੁਹਾਡੇ ਸਾਰੇ ਬੈਰੀ ਨੇ ਹਜ਼ਾਰਾਂ ਲੱਖਾਂ ਕਰੋੜਾਂ ਬੈਰੀ ਪੈਦਾ ਕਰ ਲੋ ਇਧਰ ਇਧਰ ਤੁਹਾਡੇ ਕੋਲ ਸਰੀਰ ਹੈ ਕੋਈ ਨਹੀਂ ਖੁੱਲੀ ਹੈ ਰਾ ਨੇ ਰਮਜ਼ਾਨ ਨੂੰ ਤਾਂ ਸਾਰੇ ਵੰਡ ਦੇ ਭਗਤ ਕੋਈ ਕੁਝ ਨਹੀਂ ਕਰ ਸਕਦਾ ਤੁਹਾਡਾ ਕੋਈ ਨਹੀਂ ਰੋਕ ਸਕਦਾ ਤੁਸੀਂ ਮਿਨਿਸਟਰ ਬਣੋਗੇ 56 ਰਾਹ ਰੋਕਣ ਵਾਲੇ ਬਸ ਟਿਕਟੇ ਨਹੀਂ ਲੈਣ ਦਿੰਦੇ ਸੀਟਿੰਗ ਲੈਣ ਦਿੰਦੇ ਸੀਟਿੰਗ ਲੈਣ ਦਿੰਦੇ